ਰੀਦਾ ਮੰਡਪ ਮਾਲਣਾ ਲਾਏ ਮਰਗਸਤਾਨੀ ਚਿੱਤ ਧਰ ਸਾਈਂ ਜਾਏ ਸਮਾਲ ਜਿੱਥੇ ਹੀ ਤੋਂ ਵੰਝਣਾ ਮੰਡਬ ਮਾਲਣਾ ਲਾਏ ਮਾਲਣਾ ਲਾਏ ਮਰਗਸਤਾਨੀ ਚਿੱਤ ਧਰ ਆ ਜਿਹੜੇ ਮੰਡਪ ਨੇ ਇਹ ਮਾਲ ਹੈ ਤੇਰਾ ਤਾਂ ਦੌਲਤ ਤਾਂ ਦੌਲਤ ਹੈ ਮਕਾਨ ਆਪਣੇ ਕੋ ਬਿਲਡਿੰਗਾਂ ਸਰੀਰ ਹੈ ਇਹ ਸਰੀਰ ਦੀ ਗਿਆਨ ਹੈ ਸਾਡਾ ਮਾਲ ਜਿਹੜਾ ਗਿਆਨ ਸੰਸਾਰੀ ਗਿਆਨ ਔਰ ਸੰਸਾਰੀ ਸਰੀਰ ਇਹ ਸੰਸਾਰੀ ਸਰੀਰ ਹੈ ਜਿਹੜਾ ਸਾਡੇ ਕੋਲ ਹੈ ਅੰਦਰਲਾ ਸਰੀਰ ਸੰਸਾਰੀ ਸਰੀਰ ਨਹੀਂ ਹੈ ਨਿਰਾਕਾਰੀ ਸਰੀਰ ਹੈ ਅੰਦਰਲਾ ਸਰੀਰ ਨਿਰਾਕਾਰੀ ਹੈ ਬਾਹਲਾ ਸਰੀਰ ਸੰਸਾਰੀ ਹੈ ਸੰਸਾਰੀ ਸਰੀਰ ਔਰ ਸੰਸਾਰੀ ਗਿਆਨ ਇਹਦੇ ਨਾਲ ਨਹੀਂ ਚਿਤ ਲਾਉਣਾ ਚਾਹੀਦਾ ਇਹ ਸਭ ਨਾਸਵੰਤ ਹੈ ਬਾਹਲਾ ਸਰੀਰ ਵੀ ਨਾਸਵੰਤ ਹੈ ਬਾਹਲਾ ਗਿਆਨ ਵੀ ਨਾਸਵੰਤ ਹੈ ਤੇ ਸਾਰੀ ਮਾਇਆ ਹੀ ਨਾਸਵੰਤ ਹੈ ਮਰਗ ਸਤਾਣੀ ਚਿੱਤ ਦਾ ਇਹ ਮਰਗ ਸਤਾਣੀ ਹੈ ਨਾ ਨਾਸਵੰਤ ਹੈ ਅਸੀਂ ਨਾਸਵੰਤ ਕਹਿੰਦੇ ਹਾਂ ਹਿੰਦੀ ਦੇ ਵਿੱਚ ਉਹ ਮਰਗ ਸਤਾਣੀ ਕਹਿੰਦੇ ਨੇ ਉਹ ਉਰਦੂ ਦਾ ਲਫ਼ਜ਼ ਮਰਗ ਸਤਾਣੀ ਹੈ ਨਾਸਵੰਤ ਵਾਸਤੇ ਇਹ ਮੰਨ ਕੇ ਚੱਲ ਕੇ ਸਾਰਾ ਨਾਸਵੰਤ ਹੈ ਮਰਗਸਤਾਨੀ ਜਿੱਤਦਾ ਦਾ ਨਾਸ਼ਵੰਤ ਮੰਨ ਕੇ ਚੱਲ ਚਿੱਤ ਦਾ ਸਰੀਰ ਬਾਹਰਲਾ ਬਾਹਰਲਾ ਗਿਆਨ ਹੈ ਜਿਹੜਾ ਮਾਇਆ ਦਾ ਇਹ ਨਾਸਵੰਤ ਹੈ ਸਭੇ ਬੁੱਧੀ ਜਾਲੀਆਂ ਨੇ ਕਰਹਿ ਤਤ ਗਿਆਨ ਤਤ ਗਿਆਨ ਤੋਂ ਬਿਨਾ ਸਾਰਾ ਗਿਆਨ ਨਾਸਵੰਤ ਹੈ ਔਰ ਸਰੀਰ ਵੀ ਨਾਸਵੰਤ ਹੈ ਮਾਇਆ ਔਰ ਮਾਇਆ ਦਾ ਗਿਆਨ ਸਾਰਾ ਹੀ ਨਾਸਵੰਤ ਹੈ ਤਿੰਨ ਲੋਕ ਇਹ ਨਾਸਵੰਤ ਨੇ ਤਿੰਨ ਲੋਕ ਦਾ ਗਿਆਨ ਵੀ ਨਾਸਵੰਤ ਹੈ ਤਿੰਨ ਲੋਕ ਦੇ ਵਿੱਚ ਜਿਹੜਾ ਤਤ ਦਾ ਗਿਆਨ ਹੈ ਤਿੰਨ ਲੋਕ ਵਿੱਚ ਜੋ ਤਤ ਦਾ ਗਿਆਨ ਹੈ ਤਤ ਹੈ ਉਹਦਾ ਗਿਆਨ ਹੈ ਉਹੀ ਰਹਿਣਾ ਉਹ ਅਮਰ ਹੈ ਕਿਉਂਕਿ ਤਤ ਅਮਰ ਹੈ ਨਾ ਤਤ ਵਸੂ ਜੋ ਅਮਰ ਹੈ ਉਹਦਾ ਗਿਆਨ ਵੀ ਅਮਰ ਹੈ ਅਮਰ ਦਾ ਗਿਆਨ ਅਮਰ ਹੈ ਨਾਸਵੰਤ ਦਾ ਗਿਆਨ ਨਾਸਵੰਤ ਹੈ ਨਾਸਵੰਤ ਦਾ ਰਸ ਨਾਸਵੰਤ ਹੈ ਅਮਰ ਦਾ ਰਸ ਵੀ ਅਮਰ ਹੈ ਜੋ ਰਸ ਉਹ ਵੀ ਅਮਰ ਹੈ ਜੋ ਚੀਜ਼ ਨਾਸਵੰਤਾ ਉਹਦਾ ਸਭ ਕੁਝ ਹੈ ਨਾਸਵੰਤਾ ਜੋ ਚੀਜ਼ ਅਮਰ ਹੈ ਉਹਦੇ ਨਾਲ ਸਭ ਕੁਝ ਅਮਰ ਉਹਦੇ ਨਾਲ ਜੋ ਜੁੜਿਆ ਬਸ ਇਹ ਦੋ ਗੱਲਾਂ ਲੈ ਕੇ ਚੱਲਦੀ ਅੱਡ ਅੱਡ ਵੱਖਰੀ ਵੱਖਰੀ ਹਾਂਜੀ ਪਰ ਸਤਾਨੀ ਜਿੱਤ ਧਰ ਹਾਂ ਸਾਈ ਜਾਏ ਸਮਾਲ ਜਿੱਥੇ ਹੀ ਤੋਂ ਵੰਜਣਾ ਸਾਈ ਜਾਏ ਸਮਾਲ ਜਾਏ ਸਮਾਲ ਜਿੱਥੇ ਹੀ ਤੋਂ ਵੰਜਣਾ ਉਹ ਜਿੱਥੇ ਤੈਂ ਜਾਣਾ ਉੱਥੇ ਤਾਂ ਸਿਰਫ ਸਾਈ ਹੈ ਸਮਾਇਆ ਹੋਇਆ ਉਹ ਸਾਈ ਜਾਏ ਸਮਾਲ ਜਿੱਥੇ ਵੀ ਤੂੰ ਵੰਜਣਾ ਜਿੱਥੇ ਤੂੰ ਜਾਣਾ ਹੈ ਉੱਥੇ ਸਾਈ ਚ ਸਮਾ ਜਾਣਾ ਤਾਂ ਸੱਚ ਚ ਸਮਾਉਣਾ ਜਾ ਉੱਥੇ ਸੱਚ ਹੈ ਸੱਚ ਹਮੇਸ਼ਾ ਰਹਿਣ ਵਾਲਾ ਹੈ ਉਹ ਨਾਸਵੰਤ ਨਹੀਂ ਬਾਕੀ ਸਾਰਾ ਨਾਸਵੰਤ ਉਹ ਸੱਚਖੰਡ ਹੈ ਜਿੱਥੇ ਜਾਣਾ ਤਾਂ ਉਹ ਸੱਚਖੰਡ ਹੈ ਆ ਸਾਰਾ ਨਾਸਵੰਤ ਹੈ ਝੂਠਖੰਡ ਹੈ ਇਹਨੂੰ ਝੂਠਖੰਡ ਨੂੰ ਨਾਸਵੰਤ ਮੰਨ ਕੇ ਰਹਿ ਤੂੰ ਹਮੇਸ਼ਾ ਰਹਿਣ ਵਾਲਾ ਹੈ ਸੰਸਾਰ ਹਮੇਸ਼ਾ ਰਹਿਣ ਵਾਲਾ ਨਹੀਂ ਹੈ ਤੇ ਤੂੰ ਹਮੇਸ਼ਾ ਰਹਿਣ ਵਾਲੇ ਦੀ ਸੰਗਤ ਚਲਿਆ ਜਾ ਜੇ ਸੁਖੀ ਰਹਿਣਾ ਇੱਥੇ ਨਹੀਂ ਤੈਨੂੰ ਠਿਕਾਣਾ ਇੱਥੇ ਘਰ ਮਿਲਿਆ ਗੁਰੂ ਪੁਰਾਣਾ ਹੋ ਜਾਣਾ ਢਹਿ ਜਾ ਕਰਨਾ ਇੱਥੇ ਹਰ ਬਰਸਾਤ ਚ ਨਵੇਂ ਘਰ ਬਣਨਾ ਤੇਰਾ ਇੱਥੇ ਤਾਂ ਲੋਕ ਲਿਪਣ ਡਰਦੇ ਨੇ ਉਹਨਾਂ ਨੇ ਕੋਠੀਆਂ ਬਣਾ ਲੀਆਂ ਨੇ ਇੱਟਾਂ ਫੂਕ ਕੇ ਕਹਿੰਦੇ 6 ਮਹੀਨੇ ਹਰ ਸਾਲ ਰੋਜ਼ ਲਿਪਣਾ ਪੈਂਦਾ ਮਕਾਨ ਕੱਚਾ ਫਿਰ ਵੀ ਢਹਿ ਜਾਣ ਦਾ ਖਤਰਾ ਲਿਪਦੇ ਲਿਪਦੇ ਵੀ ਜ਼ਿਆਦਾ بارش ਢਹਿ ਜਾਣ ਦਾ ਖਤਰਾ ਸੀ ਕਰਨ ਦਾ ਤੇ ਇਹ ਤਾਂ ਕੱਚੀ ਕਾ ਕਰ 70 ਸਰਬਰ ਫੁੱਟ ਇਸ ਕਰਕੇ ਪੱਕੇ ਸੇਤੀ ਖੇਲ ਵਾਲੀ ਗੱਲ ਸੀ ਜਿਹੜੀ ਪੱਕਾ ਕੀ ਹੈ ਪੱਕਾ ਸੱਚ ਹੈ ਕੱਚੀ ਮਾਇਆ ਹਾਂਜੀ